ਜੋ ਤੁਹਾਰੇ ਪਾਸਾ ਤੁਮ ਚੰਦਰ ਹਵ ਅਰਡ ਵਾਪਰੇ ਅਸਲ ਵਿੱਚ ਜਿਹਨੂੰ ਸੰਬੋਧਨ ਕੀਤਾ ਹੈ ਉਹ ਪਰਮੇਸ਼ਰ ਦੀ ਹੈ ਜੀਵਾਤਮਾ ਸਦਾ ਪਰਮੇਸ਼ਰ ਨੂੰ ਸੰਬੋਧਨ ਕਰਦਾ ਹੀ ਨਹੀਂ ਹੁੰਦਾ ਕਰੇ ਨਹੀਂ ਸਕਦਾ ਕਿਉਂਕਿ ਵਿਚਾਲੇ ਉਹਦਾ ਆਪਣਾ ਮੂਲ ਬੈਠਾ ਹੈ ਇਹ ਆਪਣੇ ਮੂਲ ਨੂੰ ਲੱਗਾ ਹੋਇਆ ਆਪਣੇ ਮੂਲ ਨੂੰ ਹੀ ਅਸਲ ਦੇ ਵਿੱਚ ਸੰਬੋਧਨ ਕਰਦਾ ਹੁੰਦਾ ਇਹ ਆਪਣੇ ਗੁਰਦੇਵ ਨੂੰ ਸੰਬੋਧਨ ਕਰਦਾ ਜਿਹਨੂੰ ਕਹਿੰਦਾ ਗੁਰਦੇਵ ਮਾਤਾ ਗੁਰਦੇਵ ਪਿਤਾ ਨੂੰ ਜਿਹੜਾ ਜਿਹਦੇ ਨਾਲ ਵੱਖਰਾ ਹੋਇਆ ਹੋਇਆ ਉਹਨੂੰ ਸੰਬੋਧਨ ਕਰਦਾ ਵੀ ਤੇਰੇ ਨੂੰ ਵੱਖਰੇ ਹੋ ਕੇ ਅਸੀਂ ਸਾਡੀ ਹਾਲਤ ਕੀ ਹੋ ਗਈ ਜੇ ਅਸੀਂ ਵੱਖਰੇ ਹੋਏ ਤੇਰੇ ਨੂੰ ਤਾਂ ਅਸੀਂ ਇਹ ਜਿਹਾ ਹੋ ਗਏ ਜਿਵੇਂ ਅਰਡ ਹੁੰਦੀ ਹੈ ਅਰਡ ਦਾ ਅਰਥ ਹੁੰਦਾ ਪੱਤੇ ਵੀ ਬਥੇਰੇ ਚੌੜੇ ਹੁੰਦੇ ਨੇ ਪਰ ਉਹਦੀ ਸ਼ੋਰ ਹੀ ਹੁੰਦੀ ਬਹੁਤੀ ਨਾ ਦਰਖਤ ਬਹੁਤਾ ਛੇਤੀ ਵੱਜ ਦਾ ਵੈਸੇ ਕਰਦਾ ਬਾਤ ਛੇਤੀ ਜਾਂਦਾ ਛੇਤੀ ਸਾਨੂੰ ਭੁਲੇਖਾ ਹੋ ਜਾਂਦਾ ਵੀ ਸਾਡਾ ਗਿਆਨ ਬਹੁਤ ਹੈ ਔਰ ਲੱਕੜੀ ਵੀ ਕੰਬਦੀ ਹੁੰਦੀ ਵਿੱਚੋਂ ਪੋਲੀ ਥੋਥੀ ਹੁੰਦੀ ਹੈ ਜਿਹੜੇ ਗਿਆਨ ਵਿਦਵਾਨਾਂ ਦਾ ਵਿੱਚੋਂ ਥੋਥਾ ਹੁੰਦਾ ਥੋਥਾ ਹੁੰਦਾ ਵਿੱਚੋਂ ਗਿਆਨ ਹੁੰਦਾ ਛੂਛਾ ਘਟ ਬੋਲਾ ਹੈ ਅੰਦਰੋਂ ਅੰਦਰੋਂ ਥੁੱਤ ਅੰਦਰੋਂ ਪੋਲਾ ਹੁੰਦਾ ਪੋਲਾ ਅਰੜ ਦਾ ਦਰਖਤ ਅਰ ਉਹਦੀ ਜਿਹੜੀ ਸਮੈਲ ਹੁੰਦੀ ਆ ਉਹ ਵੀ ਭੈੜੀ ਹੁੰਦੀ ਹੈ ਜੇ ਹਰੇ ਹਰੇ ਅਰੜ ਦੀ ਸਮੈਲ ਨਹੀਂ ਹੈ ਨਾ ਗੰਧ ਗੰਧ ਖੁਸ਼ਬੂ ਤਾਂ ਨਹੀਂ ਕਹਿ ਸਕਦੇ ਉਹ ਖੁਸ਼ਬੂ ਤਾਂ ਵਧੀਆ ਸਮੈਲ ਨੂੰ ਕਹਿੰਦੇ ਨੇ ਬਦਬੂ ਭੈੜੀ ਨੂੰ ਕਹਿੰਦੇ ਨੇ ਨਾ ਬਦਬੂ ਹੈ ਨਾ ਖੁਸ਼ਬੂ ਹੈ ਉਹ ਗੰਧ ਸੁਗੰਧ ਨਹੀਂ ਹੈ ਸੁਗੰਧ ਹੁੰਦੀ ਹੈ ਚੰਦਰ ਵਿੱਚ ਗੰਧ ਹੁੰਦੀ ਹੈ ਹੋਰ ਦਰਖਤਾਂ ਦੀ ਆਹ ਦੁਰਗੰਧ ਹੁੰਦੀ ਹੈ ਸੜੀ ਹੋਈ ਚੀਜ਼ ਤੇ ਸੜੀ ਵਿੱਚ ਦੁਰਗੰਧ ਵੜ ਜਾਂਦੀ ਹੈ ਤੇਰੇ ਨੂੰ ਅੱਡ ਹੋ ਕੇ ਅਸੀਂ ਸਾਡੀ ਹਾਲਤ ਇਹ ਜੀ ਹੈ ਜੇ ਜਾਰਟ ਹੁੰਦਾ ਤੇ ਬੇਕਰਾਰ ਰਖਤ ਅਰਡ ਵਰਗੇ ਹੋ ਤੂੰ ਕੀ ਹੈ ਤੂੰ ਚੰਦਰ ਚੰਦਰ ਦੀ ਕੀਮਤ ਹੁੰਦੀ ਹੈ ਚੰਦਰ ਦੇ ਵਿੱਚ ਖੁਸ਼ਬੂ ਹੁੰਦੀ ਹੈ ਚੰਦਰ ਡੰਗਰ ਵੀ ਹੁੰਦਾ ਹੈ ਵਸੂਦਾਰ ਵੀ ਹੁੰਦਾ ਠੰਡਾ ਵੀ ਰਹਿੰਦਾ ਹੈ ਇੰਨਾ ਫਰਕ ਪੈ ਗਿਆ ਜਦ ਰੰਡੇ ਦੇ ਦਰਖਤ ਦਾ ਚੰਦਰ ਦਾ ਫਰਕ ਹੈ ਤੇਰਾ ਸਾਡਾ ਇੰਨਾ ਫਰਕ ਹੋ ਗਿਆ ਕਿ ਤੂੰ ਸੱਚ ਨਾਲ ਜੁੜਿਆ ਹੁੰਦੇ ਅਸੀਂ ਸੱਚ ਤੋਂ ਟੁੱਟ ਗਏ ਅਸੀਂ ਮਾਇਆ ਨਾਲ ਜੁੜ ਗਏ ਨਾ ਅਸੀਂ ਝੂਠ ਨਾਲ ਜੁੜ ਗਏ ਤੂੰ ਸੱਚ ਨਾਲ ਜੁੜਿਆ ਹੈ ਆਤਮਾ ਝੂਠ ਨਾਲ ਜੁੜੀ ਹੋਈ ਹੈ ਸਰੀਰ ਨਾਲ ਜੁੜੀ ਹੋਈ ਹੈ ਪਰ ਆਤਮਾ ਜਿਹੜੀ ਹੈਗੀ ਹੈ ਆਤਮਾ ਦਾ ਬੂਲ ਉਹ ਸੱਚ ਨਾਲ ਜੁੜੀ ਹੋਈ ਹੈ ਉਹ ਚੰਦਨ ਇਹ ਰੰਡ ਹੈ ਤੋ ਚੰਦਨ ਹਮ ਅਰੰਡ ਵਾਪਰੇ ਸੰਗ ਤੁਹਾਰੇ ਬਸ ਸੰਗ ਤੁਹਾਰੇ ਬਸ ਚਾਹੇ ਤੇਰੇ ਨੇੜੇ ਹੀ ਸੀ ਬਹੁਤੀ ਦੂਰ ਵੀ ਨਹੀਂ ਗਏ ਕੋਲ ਰਹਿੰਦੇ ਹਾਂ ਦਾ ਵੀ ਨਾ ਫਰਕ ਪੈ ਗਿਆ ਬਹੁਤੇ ਦੂਰ ਵੀ ਨਹੀਂ ਇੰਨਾ ਕੁ ਮਿੱਠ ਪਈਆ ਪਰਮ ਦੀ ਇਹਦੇ ਨਾਲੇ ਫਰਕ ਪੈ ਗਿਆ ਪਿੰਡੋਂ ਉਹ ਵੀਰੀ ਦੇ ਪੱਤ ਜਿੰਨੀ ਹੋਵੇ ਥੈ ਪਰਮ ਦੀ ਇਹਦੇ ਨਾਲੇ ਰੇਡ ਵੜ ਗਏ ਤੂੰ ਚੰਦਰ ਬਣ ਗਿਆ ਤੂੰ ਚੰਦਰ ਹੈ ਉਹ ਤੂੰ ਤਾਂ ਕਹਿੰਦੇ ਨੇ ਅਸੀਂ ਰਿੱਡ ਵਰਗੇ ਤੇਰੇ ਸੰਗ ਵਸਦੇ ਹੋਏ ਵੀ ਇਹ ਹਾਲਤ ਹੋ ਗਈ ਸਾਡੀ ਹਾਂਜੀ ਨੀਚ ਰੂਕ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ਜਿਹੜਾ ਤੇਰੀ ਸੰਗਤ ਕਰ ਗਿਆ ਜਿਵੇਂ ਮੈਂ ਕਰ ਲਈ ਰਵਦਾਸ ਕਹਦਾ ਤੇਰੇ ਨਾਲ ਜੁੜ ਕੇ ਮੈਂ ਨੀਚ ਰੂਖ ਸੀ ਮੈਨੂੰ ਸਰੀਰ ਕਰਕੇ ਨੀਚ ਬੁਲਦੇ ਸੀ ਆਤਮਾ ਜਿਹੜਾ ਜਦ ਨਾਮ ਨਹੀਂ ਹੁੰਦਾ ਤਾਂ ਨੀਚ ਹੁੰਦੀ ਜਿਹੜੀ ਆਤਮਾ ਨੂੰ ਜਿਹੜਾ ਜਦੋਂ ਗਿਆਨ ਦੀ ਹੈ ਆਤਮ ਗਿਆਨ ਦੀ ਹੈ ਆਤਮਾ ਨੂੰ ਉਹ ਨੀਚ ਬੁਲਦੀ ਜਾਂਦੀ ਹੈ ਦਾ ਨਾਮ ਹੈ ਬਾਜ ਸਨਾਤ ਨਾਮ ਤੋਂ ਸਕਣੇ ਸਾਰੇ ਨੀਚ ਨੇ ਸਨਾਤ ਨੀਚ ਨੂੰ ਕਹਿੰਦੇ ਸਨਾਤਨ ਧਰਮ ਵੀ ਇਸੇ ਅਰਥ ਰੱਖਦਾ ਸਨਾਤ ਤੋਂ ਹੀ ਸਨਾਤਨ ਬਣਿਆ ਹੋਇਆ ਜਿਹੜਾ ਸਰੀਰ ਦੀ ਪੂਜਾ ਕਰਦਾ ਵਾਇਆ ਤੱਕ ਹੈ ਵਾਇਆ ਤੋਂ ਗਾਲ ਜਿਹਨੂੰ ਦੀਦਾ ਨਹੀਂ ਹੈ ਇਸ ਕਰਕੇ ਉਹ ਮੂਰਤੀ ਪੂਜਾ ਕਰਦਾ ਸਰੀਰ ਤੱਕ ਆਉਂਦੀ ਨਹੀਂ ਸਰੀਰ ਤੱਕ ਆਉਂ ਕੁਛ ਹੁੰਦਾ ਉਹਨੂੰ ਕੋਈ ਗੱਲ ਨਹੀਂ ਨੀਚ ਰੂਖ ਤੇ ਉੱਚ ਪਏ ਹਨ ਹੁਣ ਸਾਨੂੰ ਭਗਤ ਭਗਤ ਕਰਨ ਲੱਗੇ ਲੋਕ ਉੱਚ ਕਹਿੰਦੇ ਨੇ ਉੱਚ ਹੈ ਵੀ ਕਿ ਗਿਆਨ ਸਾਡਾ ਉੱਚਾ ਸਾਡੇ ਕੋਲ ਗੁਣ ਉੱਚੇ ਨੇ ਗੁਣ ਗੁਣਾ ਕਰਕੇ ਹੀ ਚੰਦਨ ਦੀ ਮਤਲਬ ਹੈ ਕੀ ਬਤਾ ਗੁਣਾ ਕਰਕੇ ਹੀ ਆਦਮੀ ਦੀ ਕੀ ਬਤਾ ਦੀਚ ਰੂਖ ਤੇ ਉੱਚ ਪਏ ਹਨ ਉੱਚ ਪਏ ਅਸੀਂ ਤਾਂ ਨਹੀਂ ਤੇ ਉੱਚ ਹੋ ਗਏ ਅਰੜ ਤੋਂ ਤੇਰੇ ਨਾਲ ਜੁੜ ਕੇ ਹੁੰਦੇ ਪਰ ਗੰਧ ਸੁਗੰਧ ਨਵਾਸਾ ਤੇਰੀ ਜਿਹੜੀ ਸੁਗੰਧ ਸੀ ਨਾ ਉਹ ਸਾਡੇ ਸਾਡੀ ਜਿਹੜੀ ਗੰਧ ਸੀ ਸਾਡੇ ਵਿੱਚ ਪ੍ਰਵੇਸ਼ ਕਰ ਗਈ ਸਾਡੀ ਤਾਂ ਗੰਧ ਸੀ ਸਾਡੇ ਤਾਂ ਗੰਧ ਸੀ ਸਮੈਲ ਸੀ ਵਧੀਆ ਸਮੈਲ ਨਹੀਂ ਸੀ ਪਰ ਉਹ ਸਮੈਲ ਬਦਲ ਗਈ ਸਾਡੀ ਤੇਰੀ ਸੁਗੰਧ ਸਾਡੇ ਚ ਆ ਗਈ ਕਿਉਂਕਿ ਚੰਦਨ ਦੇ ਜਿਹੜੇ ਡੇੜੇ ਵਸਦੇ ਨੇ ਉਹ ਵੀ ਚੰਦਨ ਹੋ ਰਹੇ ਬਸੇ ਜੋ ਚੰਦਨ ਪਾਸ ਚੰਦਰ ਦੇ ਨਾਲ ਜਿਹੜੇ ਵਸਦਾ ਰੁੱਖ ਉਹਦੇ ਵਿੱਚ ਚੰਦਰ ਦੀ ਸਮੈਲ ਆ ਜਾਂਦੀ ਹੈ ਇਸ ਕਰਕੇ ਸਾਡੇ ਜੀ ਵੀ ਸਮੈਲ ਗੱਲ ਗੰਧ ਸੁਗੰਧ ਨਿਵਾਸਾ ਸਾਡੀ ਗੰਧ ਵਿੱਚ ਤੇਰੀ ਸੁਗੰਧ ਕਰ ਗਈ ਮਾਧੋ ਸਤ ਸੰਗਤ ਸ਼ਰਨ ਤੁਮਾਰੀ ਹੈ ਮਾਧੋ ਸਤ ਸੰਗਤ ਕੀ ਹੈ ਜਿਹਨੂੰ ਸਤ ਸੰਗਤ ਹੈ ਉਹਦੀ ਕੀ ਹੈ ਰੌਲਾ ਪਾਉਂਦੇ ਨੇ ਸਤ ਸਾਥ ਦਾ ਬਹੁਤ ਬਲੈਕਮੇਲ ਕਰਦੇ ਨੇ ਲੋਕ ਸਤ ਸੰਗ ਸੁਣ ਕੇ ਆਏ ਆ ਜੀ ਸਾਰੇ ਕਹਿੰਦੇ ਨੇ ਆ ਹੁੰਦੀ ਕੀ ਆ ਸਤ ਸੰਗਤ ਸ਼ਰਨ ਤੁਮਾਰੀ ਤੇਰੀ ਛਾਲ ਦੇ ਸੰਗ ਤੇ ਤੇਰੀ ਸਤ ਤੇਰੀ ਛਾਲ ਵਿੱਚ ਦੀ ਜਿਹੜਾ ਉਹ ਸਤ ਸੰਗਤ ਨਹੀਂ ਹੋ ਸਕਦੀ ਤੇਰੀ ਛਲ ਵਿੱਚ ਹੀ ਸਤ ਸੰਗਤ ਹੈ ਤੇਰੀ ਛਲ ਵਿੱਚ ਹੈ ਜਿਹੜਾ ਜਿਹੜਾ ਭਾਣੇ ਚ ਹਮੇਸ਼ਾ ਸਤ ਸੰਗੀ ਹੈ ਗੁਰਦੇਵ ਦੀ ਸਤ ਜਿਹੜਾ ਅੰਤਰਾਤਮਾ ਦੀ ਆਵਾਜ਼ ਦੇ ਅਨੁਸਾਰ ਚੱਲਦਾ ਉਹ ਸਤ ਸੁਖੀ ਹੈ ਸੱਚ ਨਾਲ ਜੋ ਜੁੜਿਆ ਹੋਇਆ ਹੋ ਸੱਚ ਨਾਲ ਜੁੜਿਆ ਹੋਇਆ ਸੱਚ ਦੀ ਆਵਾਜ਼ ਨਾਲ ਜੁੜਿਆ ਹੋਇਆ ਜਿਹੜਾ ਉਹ ਸਤ ਸੁਖੀ ਹੈ ਜਿਹੜਾ ਗੁਰਬਾਣੀ ਅਨੁਸਾਰ ਜੀਵਨ ਜਿਉਂਦਾ ਸਤ ਸੰਗੀ ਹੈ ਗੁਰਬਾਣੀ ਦੇ ਅੰਦਰ ਆਤਮਾ ਦੀ ਆਵਾਜ਼ ਹੀ ਤੁਰਕੀ ਵਾਲੀ ਅੰਦਰ ਆਈ ਹੋਈ ਹੈ ਤੇ ਛਲ ਦੇ ਵਿੱਚਾਂ ਤਾਂ ਤੇਰੀ ਗੱਲ ਵੀ ਸੁਣਾਂਗੇ ਬੰਨਾਂਗੇ ਇਹ ਛਲ ਵਿੱਚ ਰਹਿਣਾ ਹੀ ਪਾਣੇ 'ਚ ਰਹਿਣਾ ਹੀ ਦਾ ਪਹਾੜੇ ਨੂੰ ਬਿਠਾ ਕਰਕੇ ਬੰਨਣਾ ਸਤਸੰਗ ਦਾ ਉਹੀ ਰਹਿ ਸਕਦਾ ਪਾਣੇ 'ਚ ਜਿਹਨੇ ਮੰਨਣਾ ਨਹੀਂ ਹੈ ਉਹ ਤਾਂ ਕੋਲ ਜਾਂਦਾ ਨਹੀਂ ਜਿਹਦੀ ਆਪਾਂ ਗੱਲ ਮੰਨਣੀ ਸੀ ਉਹਦੇ ਕੋ ਜਾਣ ਨੂੰ ਵੀ ਜੀ ਨਹੀਂ ਕਰਦਾ ਉਹਦੇ ਕੋ ਬੈਠਣ ਨੂੰ ਨਹੀਂ ਜੀ ਕਰਦਾ ਲੋਕਾਂ ਦਾ ਬਾਣੀ ਸੁਣਨ ਨੂੰ ਕਹਦੇ ਨਹੀਂ ਜੀ ਕਰਦਾ ਕੋ ਸਾਡੇ ਸਵਾਲਾ ਵਾਲੀ ਬਾਣੀ ਵਿਰੋਧ ਕਰਦੀ ਹੈ ਗੁਰਬਾਣੀ ਲੋਕ ਜਾਣਦੇ ਨਹੀਂ ਸੁਣਨਾ ਨਹੀਂ ਚਾਹੁੰਦੇ ਗੁਰਬਾਣੀ ਦਾ ਸਾਡਾ ਵਿਰੋਧ ਕਰਦੀ ਹੈ ਜਿਹੜਾ ਸਾਡਾ ਵਿਰੋਧ ਕਰਦਾ ਹੋਵੇ ਕੋਈ ਵੀ ਕਿਸੇ ਦਾ ਵਿਰੋਧ ਕਰਦਾ ਉਹਦੇ ਕੋ ਜਾਣ ਨੂੰ ਜੀ ਨਹੀਂ ਕਰਦਾ ਹੁੰਦਾ ਉਹ ਗੱਲ ਸੁਣਨ ਨੂੰ ਜੀ ਨਹੀਂ ਕਰਦਾ ਮੰਨਣੀ ਦਾ ਕਮਾਸਾ ਨਹੀਂ ਸੁਣ ਨੂੰ ਵੀ ਜੀ ਨਹੀਂ ਕਰਦਾ ਬਹੁਤੀ ਦੇਰ ਬੈਠ ਨਹੀਂ ਸਕਦੇ ਬਾਣੀ ਲੋਕ ਕਿਉਂ ਉਹਨਾਂ ਦੇ ਮਤਲਬ ਦੀ ਗੱਲ ਨਹੀਂ ਤਾਰੀ ਨਹੀਂ ਉਹ ਰੰਗ ਗਾਲਾ ਵੀ ਮੱਥੇ ਟੇਕੀ ਜਾਂਦੇ ਨੇ ਹੋਰ ਵੱਡੀ ਜਾਂਦੇ ਨੇ ਚੰਗੀ ਨਹੀਂ ਲੱਗਦੀ ਬਾਣੀ ਲੋਕਾਂ ਨੂੰ ਸੱਚ ਇਹੀ ਹੈ ਕਾਰਾ ਖੰਡ ਪਾੜ ਵੀ ਸੁਣਦਾ ਕੋਈ ਵੀ ਟੈਲੀਵਿਜ਼ਨ ਟੈਲੀਵਿਜ਼ਨ ਤੇ ਹੀ ਲੱਗਦਾ ਉੱਥੇ ਉਹ ਕਹਿੰਦੇ ਦੇਖਦੇ ਨੇ ਉਹ ਦੇ ਜਿੱਥੇ ਚੰਗੀ ਜਿਹੜੀ ਮਨਪੌਦੀ ਚੀਜ਼ ਆ ਉਹ ਸੁਣਦਾ ਆਦਮੀ ਉਹੀ ਦੇਖਦਾ ਗੁਰਬਾਣੀ ਮਨ ਜੀ ਹੈ ਲੋਕਾਂ ਦੇ ਗੁਰਮੁਖਾਂ ਦੇ ਮਨਪੌਦੀ ਹੈ ਸਰ ਇਹ ਵਾਲੀ ਹੈ ਮਿੱਠੀ ਲੱਗਦੀ ਹੈ ਗੁਰਮੁਖਾਂ ਨੂੰ ਬਾਕੀਆਂ ਨੂੰ ਲੱਗਦੀ ਹੈ ਕੌੜੀ ਜਿਹੜੇ ਰੌਲਾ ਪਾਉਂਦੇ ਨੇ ਨਾ ਸ਼ਬਦ ਗੁਰੂ ਸ਼ਬਦ ਗੁਰੂ ਸਭ ਬਕਵਾਸ ਕਰਦੇ ਨੇ ਸਭ ਫਰਾਉਡੀ ਬਲਦ ਕੋਈ ਨਹੀਂ ਮਿਲਦਾ ਦੁਆ ਨੂੰ ਦਖਲ ਨੇ ਰੌਲਾ ਪਾ ਕੇ ਸਭ ਫਰਾਡ ਹੈ ਜੇ ਗੁਰੂ ਬਣਾ ਤਾਂ ਚੇਂਜ ਰਾਜ ਹੈ ਤਬਦੀਲੀ ਰਾਜ ਹੈ ਜੇ ਪੁੱਛੇ ਗੁਰੂ ਕਹਿੰਦਾ ਕੀ ਹੈ ਕਿਸੇ ਨੂੰ ਨਹੀਂ ਪਤਾ ਦੱਸੋ ਵੀ ਕੀ ਉਪਦੇਸ਼ ਹੈ ਸਿੱਖੀ ਦਾ ਕਿਸੇ ਨੂੰ ਨਹੀਂ ਪਤਾ ਕਹਿੰਦਾ ਗੁਰੂ ਹੈ ਤੁਹਾਡਾ ਕਿਹੜੀ ਗੱਲ ਦਾ ਗੁਰੂ ਹੈ ਇਹ ਇਦਾਂ ਹੀ ਕਰਦੇ ਹੁੰਦੇ ਨੇ ਲੋਕ ਰੌਲਾ ਪਾ ਕੇ ਗੱਲ ਨੂੰ ਹਰੇਕ ਨੂੰ ਰੌਲੇ 'ਚ ਪਾ ਲੈਂਦੇ ਹਮ ਔਗਣ ਤੁਮ ਉਪਕਾਰੀ ਹਮ ਅਵਗੁਣ ਔਗਣ ਹਮ ਜੋ ਸ਼ਬਦ ਹੈ ਨਾ ਹਬ ਹਬ ਦੇ ਨਾਲ ਸਾਰੇ ਔਗਣ ਜੁੜ ਜਾਂਦੇ ਨੇ ਹਬ ਤਾਂ ਸ਼ਬਦ ਹੈ ਔਗਣਾਂ ਦਾ ਪ੍ਰਤੀਕ ਹੈ ਹਮ ਔਗਣ ਜਿੱਥੇ ਮੈਂ ਆ ਗਈ ਉਹਦੇ ਸਾਰੇ ਬੜੇ ਅ ਤੂੰ ਜੋ ਹੋ ਤੂੰ ਜੋ ਹੈ ਤੂੰ ਬਖਾਰੀ ਇਸ ਕਰਕੇ ਮੈਂ ਮੈਂ ਦੀ بجائے ਤੂੰ ਤੂੰ ਕਰਤਾ ਤੂੰ ਪਿਆ ਮੈਂ ਤੇਰੇ ਵਰਗਾ ਹੁਣ ਜੇ ਤਾਂ ਮੈਂ ਛੱਡ ਕੇ ਤੂੰ ਤੂੰ ਹੀ ਕਰੇ ਅੱਲੋ ਬਹੁ ਫੇਰ ਚੰਦਰ ਬੜੂਆ ਫੇਰ ਅੰਡਰੀਆਂ ਦਾ ਤੇਰੀ ਛੜ ਵਿੱਚ ਰਹਿ ਤੂੰ ਹੀ ਤੇਰੇ ਵਰਗਾ ਹੋਇਆ ਜਾ ਸਕਦਾ ਹੈ ਅਬ ਅਵਗਣ ਤੁਮ ਉਪਕਾਰੀ ਤੁਮ ਉਪਕਾਰੀ ਤੂੰ ਕੀ ਉਪਕਾਰੀ ਹੈ ਮੈਂ ਔਗਣ ਕੀ ਮੈਂ ਸਵਾਰਥੀ ਹਾਂ ਸਵਾਰਥੀ ਮੈਂ ਤਾਂ ਸਵਾਰਥੀ ਹਾਂ ਸਵਾਰਥੀ ਸਾਰੇ ਔਗਣ ਹੁੰਦੇ ਨੇ ਸਵਾਰਥੀ ਤੂੰ ਪਰਮਾਰਥੀ ਹੈ ਤਾਂ ਦੇਣਾ ਹੀ ਦੇਣਾ ਕਿਸੇ ਤੇ ਲੈਣਾ ਕਿਸੇ ਤੋਂ ਕੁਝ ਨਹੀਂ ਅਸੀਂ ਲੈਣਾ ਹੀ ਲੈਣਾ ਦੇਣਾ ਕਿਸੇ ਨੂੰ ਕੁਛ ਨਹੀਂ ਦੇਣ ਜੋਗੇ ਹੀ ਨਹੀਂ ਜਿਹੜੀ ਜੀ ਦਿੰਦੇ ਆ ਉਹ ਤਾਂ ਉਹਦੀ ਹੋਈ ਆ ਪਰਮੇਸ਼ਰ ਦੀ ਹੋਈ ਆ ਉਹਨੂੰ ਦੇ ਕੇ ਆਪਣੀ ਕਹਿੰਦੇ ਆ ਦਾਤ ਜਿਹੜੀ ਦੇ ਦਿੰਦਾ ਉਹਨੂੰ ਆਪਣੀ ਬਣਾ ਲੈਂਦੇ ਆ ਭੁੱਲ ਜਾਂਦੇ ਵੀ ਉਹਦੀ ਹੈ ਦਿੱਤੀ ਹੋਈ ਹੈ ਦਾਤ ਪਿਆਰੀ ਵਿਸਰਿਆ ਦਾਤਾ ਸਾਡਾ ਸੁਭਾਅ ਹੈ ਜੀ ਰਾਉ ਤੁਮ ਮਖਤੂਲ ਸਪੇਦ ਸਪੀਲ ਹਮ ਬਪਰੇ ਜਸ ਕੀਰਾ ਤੁਮ ਮਖਤੂਲ ਹੋ ਤੂੰ ਨਿਰਾਕਾਰ ਹੈ ਨਿਰਾਕਾਰ ਹੈ ਤੇਰੀ ਹੈ ਤੇਰੀ ਪੰਜ ਤੱਤਾਂ ਦਾ ਸਰੀਰ ਨਹੀਂ ਹੈ ਤੇਰਾ ਤੇਰਾ ਸਰੀਰ ਕਿਹਾ ਜਾਏ ਸਫੇਦ ਸਪੀਲ ਜਿਵੇਂ ਸੂਤ ਹੁੰਦਾ ਨਾ ਸੂਤ ਰੇਸ਼ਮ ਸੂਤ ਦੇ ਸ਼ਕਲ ਦੇ ਵਿੱਚ ਦੋਰ ਦੇ ਸ਼ਕਲ ਵਿੱਚ ਵਟਿਆ ਹੋਇਆ ਸਾਫ਼ ਕੀਤਾ ਹੋਇਆ ਰੇਸ਼ਮ ਬਹੁਤ ਹੀ ਮੁਲਾਇਮ ਰੇਸ਼ਮ ਔਰ ਦੁੱਧ ਵਰਗਾ ਚਿੱਟਾ ਇਹ ਜਨ ਸਫੇਦ ਸਪੀਲ ਸਪੀਲ ਸਫੇਦ ਸਵੇ ਚਿੱਟਾ ਸਪੀਲ ਹੁੰਦਾ ਹੈ ਜਿਹਦੇ ਵਿੱਚ ਜਿਵੇਂ ਦੁੱਧ ਹੁੰਦਾ ਚਿੱਟਾ ਜਿਹਦੇ ਵਿੱਚ ਘਿਓ ਵੀ ਹੋਵੇ ਇਹਦੀ ਚਿਕਨਾ ਵੀ ਹੈ ਤੂੰ ਰੇਸ਼ਮ ਚਿਕਨਾ ਹੁੰਦਾ ਨਾ ਖੁਰਦੜਾ ਨਹੀਂ ਹੈ ਖੁਰਦੜਾ ਨਹੀਂ ਹੈ ਚਿਕਨ ਨਰਮ ਵੀ ਆ ਤੇ ਚਿਕਨ ਵੀ ਹੈ ਹਾਂ ਹਮ ਬਪਰੇ ਜਸ ਕੀੜਾ ਅਸੀਂ ਇਹ ਜਾਂ ਅਸੀਂ ਤਾਂ ਕੀੜੇ ਸਰੀਰ ਸਰੀਰ ਕੀ ਕੀੜਾ ਹੀ ਹੈ ਅਸੀਂ ਜਨਾ ਜਨ ਮਾਇਆ ਤਾਂ ਮੈਂ ਕੀੜਾ ਹੀ ਹਾਂ ਜੇ ਮੈਂ ਜੋਤ ਦੀ ਗੱਲ ਕਰਾਂ ਫਿਰ ਉਹ ਜੋਤ ਮੇਰੀ ਹੋ ਫਿਰ ਤਾਂ ਤੂੰ ਉਹ ਜੋਤ ਤਾਂ ਤੇਰੀ ਹੈ ਮੇਰੀ ਤਾਂ ਹੈ ਨਹੀਂ ਸ਼ਰੀਰ ਕਰਕੇ ਮਾਇਆ ਜੋਤ ਕਰਕੇ ਤੂੰ ਸ਼ਰੀਰ ਤਾਂ ਵਰ ਕੀੜਾ ਹੀ ਹੈ ਆ ਬਪਰੇ ਅਸਲ ਦੇ ਵਿੱਚ ਮੈਂ ਕੁਝ ਹੈ ਹੀ ਨਹੀਂ ਸ਼ਰੀਰ ਦਾ ਸ਼ਰੀਰ ਮਾਇਆ ਦਾ ਮੈਂ ਫਿਰ ਕੀ ਰਹਿ ਗਈ ਇਹ ਤਾਂ ਕੇਲੇ ਦੇ ਛਿਲਕੇ ਨੇ ਜੇ ਛਿਲਕੇ ਢੇੜੀ ਜਾਈਏ ਢੇੜੀ ਜਾਈਏ ਵਿੱਚੋਂ ਕੀ ਨਿਕਲਦਾ ਕੁਝ ਵੀ ਨਹੀਂ ਜੇ ਮੈਂ ਨੂੰ ਖੋਜਣ ਲੱਗੀਏ ਅਕੇਲੇ ਦੇ ਚਲ ਕੇ ਲਈ ਜਾਂਦੇ ਨੇ ਵਿੱਚੋਂ ਕੀ ਨਿਕਲਦਾ ਵਿੱਚ ਕੁਝ ਨਹੀਂ ਹੈ ਮੈਂ ਜਿਹੜੀ ਕੁਝ ਹੁੰਦਾ ਮੈਂ ਦਾ ਵਜੂਦ ਹੈ ਕੁਝ ਨਹੀਂ ਹੈ ਮੈਂ ਪਰਮ ਤੋਂ ਪੈਦਾ ਹੋਈ ਹੋਈ ਚੀਜ਼ ਮੈਂ ਦਾ ਵਜੂਦ ਪਰਮ ਨਾਲ ਹੈ ਜਿੰਨਾ ਜਰ ਪਰਮ ਨੂੰ ਜਰ ਬਣਿਆ ਜਾਂ ਪਰਮ ਨਿਕਲ ਗਿਆ ਮੈਂ ਖਤਮ ਹੋ ਗਈ ਪਰਮ ਦੇ ਵਜੂਦ ਦਾ ਰੂਪ ਹੈ ਪਰਮ ਕਰਕੇ ਬਣੇ ਕਹਿੰਦਾ ਜਿਨ੍ਹਾਂ ਦਾ ਪਰਮ ਨਿਕਲ ਗਿਆ ਉਹ ਫਿਰ ਤੂੰ ਤੂੰ ਕਰਤਾ ਤੂੰ ਪਿਆ ਮੁਝਵੇਂ ਰਹਾ ਨਾ ਹੂੰ ਮੁਝਵੇਂ ਮੇ ਹੰਕਾਰ ਨਹੀਂ ਰਹਾ ਹੰਕਾਰ ਔਰ ਪਰਮ ਇਹ ਦੋ ਚੀਜ਼ਾਂ ਦਾ ਬਣਿਆ ਹੋਇਆ ਮੈਂ ਔਰ ਕੁਝ ਵੀ ਨਹੀਂ ਹੋਇਆ ਕਿਲੇ ਛਲਕੇ ਰੇੜੀ ਜਾਓ ਰੇੜੀ ਜਾਓ ਰੇੜੀ ਜਾਓ ਵਿੱਚ ਕੁਝ ਨਹੀਂ ਠੋਸ ਕੁਝ ਨਹੀਂ ਹੈ ਛਲਕੇ ਰੇੜੀ ਜਾਓ ਹਾਂ ਸਤ ਸੰਗਤ ਮਿਲ ਰਹੀਏ ਮਾਧੋ ਜੈਸੇ ਮਧੁਪ ਮਖੀਰਾ ਸਤ ਸੰਗਤ ਮਿਲ ਰਹੀਏ ਮਾਧੋ ਫੇ ਮਾਧੋ ਸਤ ਸੰਗਤ ਦੇ ਵਿੱਚ ਮਿਲ ਕੇ ਰਹਿੰਦੇ ਆ ਐਸ ਤਰੀਕੇ ਨਾਲ ਰਹਿਣਾ ਚਾਹੀਦਾ ਮਿਲ ਕੇ ਜਿਵੇਂ ਸ਼ਾਇਦ ਇਹ ਮੱਖੀਆਂ ਹੁੰਦੀਆਂ ਨੇ ਕਿੰਨੀਆਂ ਹੁੰਦੀਆਂ ਨੇ ਸਾਰੀਆਂ ਹੀ ਬਖੀਆਂ ਇੱਕ ਤੋਂ ਬੈਠੀਆਂ ਨੇ ਕੋਈ ਲੜਾਈ ਨਹੀਂ ਹੋਈ ਜਿਹੜਾ ਸ਼ਾਇਦ ਵੀ ਇਕੱਠਾ ਲੈਂਦਾ ਕਿਸੇ ਦੇ ਲੈਂਦਾ ਕੋਈ ਗਲਤੀ ਵੀ ਨਹੀਂ ਉਹਦੇ ਤੇ ਕਿਸੇ ਦੀ ਆ ਮੇਰਾ ਤੇਰਾ ਜੈਸੇ ਵਰਗ ਬਖੀਰਾ ਸ਼ਾਇਦ ਇਹ ਵਕੀਆਂ ਦੀ ਏਕਤਾ ਜਿਹੜੀ ਹੈਗੀ ਇਹੋ ਜੀ ਏਕਤਾ ਗੁਰਮੁਖਾਂ ਦੀ ਹੁੰਦੀ ਹੈ ਜਿਹੜੇ ਸਤਸੰਗੀ ਨੇ ਉਹਨਾਂ ਦੀ ਏਕਤਾ ਕਹੀ ਜੁਦੀ ਹੈ ਜਿਵੇਂ ਸ਼ਾਇਦ ਇਹ ਵਕੀਲ ਦੀ ਹੁੰਦੀ ਹੈ ਉਹਦਾ ਸਵਾਰਥ ਨਹੀਂ ਹੁੰਦਾ ਜਿੱਥੇ ਸਵਾਰਥ ਉੱਥੇ ਲੜਾਈ ਹੈ ਲੜਾਈ ਕਾਤੇ ਹੈ ਸਿੱਖਾਂ 'ਚ ਸਵਾਰਥੀ ਦੇ ਸਾਰੇ ਸਵਾਰਥ ਦੀ ਲੜਾਈ ਹੈ ਲੜਾਈ ਕਾਲ ਬੁਕੂਗੀ ਬਦ ਬਖੀਰਾ ਬਦੂ ਬਖੀਆ ਐਜਾ ਜਸਵਾ ਚਾਹੀਦਾ ਜਿਹੜਾ ਦਾ ਦੂਜਾ ਨੁਕਸਾਨ ਪਹੁੰਚਾਉਣ ਵਾਲਾ ਉਹਦੇ ਤਾਂ ਕਲੀਓ ਜਾ ਕੇ ਲੜ ਜਾਂਦੀ ਹੈ ਜਿਵੇਂ ਸਿੱਧ ਲੜ ਰਹੀ ਹੈ ਔਰ ਜਿਹੜੀ ਬੱਕੀ ਲੜ ਜਾਂਦੀ ਹੈ 2 ਘੰਟੇ ਬਾਅਦ ਮਰ ਵੀ ਜਾਂਦੀ ਹੈ ਬਸ ਆਪੇ ਮਰ ਜਾਂਦੀ ਹੈ ਉਹਦੀ ਲਾਈਫ 2 ਘੰਟੇ ਹੁੰਦੀ ਹੈ ਬਚ ਬਚ ਜਾਂਦੀ ਹੈ ਬਚਦੀ ਨਹੀਂ ਹੈ ਸੱਚ ਵਾਸਤੇ ਇਦਾਂ ਹੀ ਹੋ ਸ਼ੀਦ ਹੁੰਦੇ ਰਹੇ ਜਿਹੜਾ ਉਹਨਾਂ ਤੇ ਹਮਲਾ ਕਰਦਾ ਹੈ ਉਹਦਾ ਉਹਦਾ ਜਵਾਬ ਵੀ ਦੇ ਦਿੰਦੇ ਕਹਿੰਦੇ ਵਕੀਰਾ ਜਵਾਬ ਵੀ ਦਿੰਦੇ ਨੇ ਵਖੀਰ ਲੈ ਨੁਕਸਾਨ ਪਹੁੰਚਾਉਂਦਾ ਉਹਨਾਂ ਨੂੰ ਇਸ ਕਰਕੇ ਇਹ ਮੇਰਾ ਪੁਰਾ ਇਹ ਜਾਂ ਧਰਮ ਨਹੀਂ ਹੈ ਹਾਂ ਜਾਤੀ ਓਛਾ ਪਾਤੀ ਓਛਾ ਓਛਾ ਜਨਮ ਹਮਾਰਾ ਜਾਤੀ ਓਛਾ ਯਾਦ ਕਰਕੇ ਸਰੀਰ ਕਰਕੇ ਕੋਈ ਬਹੁਤ ਹੀ ਲੰਬੀ ਉਮਰ ਨਹੀਂ ਹੈ ਆਦਮੀ ਓਛੀ ਹੈ ਕਹਿੰਦੇ ਨੇ ਕਾਇਨਾਤ ਦਾ ਬਾਦਸ਼ਾਹ ਲੋਕ ਪਰ ਗੁਰਬਾਣੀ ਵੀ ਕਹਿੰਦੀ ਹੈ ਚਲ ਪਰ ਇਹ ਕੋਈ ਬਹੁਤ ਹੀ ਲੰਬੀ ਉਮਰ ਵਾਲੀ ਗੱਲ ਨਹੀਂ ਕਿਲੇ ਦੀ ਅੜੇ ਹੈ ਕਿਸੇ ਤੇ ਉੱਚੀ ਗੱਲ ਹੁੰਦੀ ਹੈ ਉੱਪਰ ਜਿਹੜੀ ਗੱਲ ਉੱਪਰ ਹੋਵੇ ਗਹਿਰਾਈ ਤੱਕ ਨਾ ਹੋਵੇ ਉੱਚੀ ਜਾਂਦੀ ਹੈ ਸਾਡੀ ਹੰਕਾਰ ਛੇਤੀ ਹੋ ਜਾਂਦਾ ਸਾਨੂੰ ਉੱਚੇ ਆਦਮੀ ਨੂੰ ਹੰਕਾਰ ਛੇਤੀ ਹੋ ਜਾਂਦਾ ਛੇਤੀ ਉਹ ਗਿਆਨ ਦਾ ਉਹਨੂੰ ਪਰ ਹੋ ਜਾਂਦਾ ਪਤੀ ਉੱਚਾ ਪਾਤੀ ਉਚਾ ਪਤ ਕਰਕੇ ਵੀ ਅਸੀਂ ਥੋੜੀ ਜੀ ਜੀ ਦੀ ਇੱਜ਼ਤ ਔਰੂ ਅਹੰਕਾਰ ਹੋ ਜਾਂਦਾ ਉਚਾ ਜਨਮ ਹਮਾਰਾ ਜਲਵੇ ਅੱਛਾ ਹੋਇਆ ਹੈ ਸੱਚ ਜਨਮ ਕਿਵੇਂ ਅੱਛਾ ਹੋਇਆ ਹੈ ਜਨਮ ਜਿਹੜਾ ਮੈਂ ਦਾ ਜਨਮ ਹੋਇਆ ਹੋਇਆ ਇਹ ਅੱਛਾ ਹੀ ਹੋਇਆ ਕਲਪਨਾ ਦਾ ਜਿਹੜਾ ਜੋ ਸਾਡੇ ਅੰਦਰੋਂ ਕਲਪਨਾ ਪੈਦਾ ਹੁੰਦੀ ਹੈ ਇਹੀ ਮੈਂ ਜਿੱਦਣ ਕਲਪਨਾ ਹਟ ਗਈ ਮੈਂ ਵਰਗੀ ਬਸ ਜਿੰਨਾ ਜਰ ਮੇਰੀ ਮਰਜ਼ੀ ਉਹਨਾਂ ਨਜ਼ਰ ਬਾਇਓ ਜੇ ਮੇਰੀ ਮਰਜ਼ੀ ਸ਼ਰਤੀ ਮੈਂ ਬਾਇਓ ਨਹੀਂ ਰਿਹਾ ਜਿਹੜੀ ਸਾਡੇ ਚ ਮਰਜ਼ੀ ਪੈਦਾ ਹੁੰਦੀ ਹੈ ਨਾ ਆਪਣੀ ਮਰਜ਼ੀ ਇਹ ਹੀ ਮੇਰਾ ਵਜੂਦ ਹੈ ਜੇ ਪੈਦਾ ਹੋਣ ਤੇ ਹੀ ਹਟ ਗਈ ਵਜੂਦ ਖਤਮ ਹੋ ਗਿਆ ਇਸ ਕਰਕੇ ਜੋਗੀ ਇਸੇ ਦਾ ਇਲਾਜ ਕਰ ਰਹੇ ਨੇ ਕਿ ਸਾਡੇ ਅੰਦਰੋਂ ਫੁਰਨੇ ਪੈਦਾ ਹੀ ਨਾ ਹੋਣ ਫੁਰਨੇ ਦਾ ਮੈਨ ਹੈ ਵਜੂਦ ਹੈਗਾ ਜੇ ਫੁਰਨੇ ਪੈਦਾ ਹੁੰਦੇ ਨੇ ਇਹ ਉੱਚਾ ਜਨਮ ਇਹ ਉੱਚਾ ਜਨਮ ਪੈਦਾ ਨਹੀਂ ਹੋਣ ਦੇਣਾ ਜੇ ਉੱਚਾ ਜਨਮ ਨਾ ਪੈਦਾ ਹੋਵੇ ਨਾ ਫਿਰ ਸੱਚਾ ਜਨਮ ਹੋਊਗਾ ਇਹ ਫੁਰਨੇ ਝੂਠੇ ਨੇ ਮਾਇਆ ਵਾਸਤੇ ਨੇ ਫੁਰਨੇ ਸਰੀਰ ਵਾਸਤੇ ਨੇ ਫੁਰਨੇ ਸੰਸਾਰ ਵਾਸਤੇ ਨੇ ਫੁਰਨੇ ਜੇ ਬੁਰਨੇ ਪੈਦਾ ਹੋਣ ਤੇ ਬੰਦ ਹੋ ਜਾਣ ਫਿਰ ਇਹਦਾ ਜਨਮ ਪਦਾਰਥ ਫਿਰ ਇਹਦਾ ਇੱਕ ਹੋਏ ਅੱਛਾ ਜੇ ਫੁਰਨੇ ਬੰਦ ਹੋ ਜਾਂਦੇ ਤੇ ਇੱਕ ਹੈ ਬੁਰਨੇ ਬੰਦ ਹੋ ਗਏ ਫਿਰ ਇੱਕ ਹੈ ਮੈਂ ਰਹੀ ਨਹੀਂ ਫਿਰ ਇੱਕ ਹੋ ਗਿਆ ਨਾ ਤੂੰ ਰਹਿ ਗਿਆ ਜਦ ਤੂੰ ਰਹਿ ਗਿਆ ਤੂੰ ਨੇ ਜੰਮਣਾ ਫਿਰ ਉਹ ਮੈਂ ਨਹੀਂ ਜੰਮਣਾ ਮੈਂ ਤਾਂ ਜੰਮਿਆ ਹੋਇਆ ਮੈਂ ਤਾਂ ਜਨਮ ਹੋਇਆ ਹੋਇਆ ਸਰੀਰ 'ਚ ਜੇ ਜਿਉਂਦਾ ਹੀ ਮਰ ਜਾਣ ਜਿਉਂਦੇ ਮਰਨਾ ਕਿ ਫੁਰਨੇ ਬੰਦ ਕਰ ਲੈ ਜਿਉਂਦਾ ਹੀ ਮਰ ਗਿਆ ਤੂੰ ਫੁਰਨੇ ਬੰਦ ਹੋ ਕੇ ਜਿਉਂਦਾ ਹੀ ਮਰ ਗਿਆ ਨਾ ਮੈਂ ਜਿਉਂਦੀ ਮਰ ਗਈ ਮੈਂ ਮਰ ਗਈ ਨਹੀਂ ਜਿਉਂਦੀ ਸਾਹ ਹੁੰਦਾ ਰਹਿਣਾ ਤੂੰ ਰਹਿ ਜਾਣਾ ਤੂੰ ਨਾ ਜੰਮਣਾ ਫਿਰ ਇੱਕ ਹੋਇਆ ਤਾਂ ਹੁਕਮ ਆ ਤਾਂ ਮੈਂ ਬਚੀ ਤੂੰ ਬਚੀ ਇੱਕ ਬਚਾ ਲੋ ਤੂੰ ਬਚਿਆ ਮੈਂ ਨਹੀਂ ਬਚੀ ਮਰਦੀ ਹੈ ਜਦ ਮੈਂ ਮਰਦੀ ਫਿਰ ਇੱਕ ਹੋਏ ਤਾਂ ਉਗਵੇ ਫਿਰ ਉਹ ਜਨਮ ਅਸਲੀ ਜਨਮ ਉਹ ਹੈ ਆ ਤਾਂ ਉੱਚਾ ਜਨਮ ਹੈ ਹੋਇਆ ਹੋਇਆ ਜਿਹੜਾ ਉੱਚਾ ਜਨਮ ਹਮਾਰਾ ਰਾਜਾ ਰਾਮ ਦੀ ਸੇਵ ਨਾ ਕੀਨੀ ਕਹਿਰ ਵਿਦਾਸ ਚਮਾਰਾ ਜਿੰਨਾ ਚਿਰ ਰਾਜਾ ਰਾਮ ਦੀ ਸੇਵ ਜਿਹੜਾ ਕੀਤੀ ਉਹਨਾਂ ਚਿਰ ਉੱਚਾ ਜਨਮ ਹਮਾਰਾ ਉਹਨਾਂ ਚਿਰ ਉੱਚੀ ਜਾਤੀ ਹੈ ਉਹਨਾਂ ਚਿਰ ਉੱਚੀ ਪਾਤੀ ਹੈ ਉਹਨਾਂ ਜਰ ਜਮਾਰ ਸੀ ਪਰ ਜਦ ਹੁਣ ਕਰ ਲਈ ਫੇਰ ਤਾਂ ਚੰਦਨ ਹੋ ਗਿਆ ਨਾ ਗੱਲ ਸਗੰਧਨ ਵਾਸਾ ਹੋ ਗਿਆ ਜੇ ਰਾਜਾ ਰਾਮ ਦੀ ਸੇਵ ਕਰ ਲਈ ਫੇਰ ਚੰਦਰ ਹੋਏ ਵੀ ਚੰਦਰ ਹੋ ਰਹੇ ਬਸੇ ਜੋ ਚੰਦਰ ਪਾਸ ਕਹਿ ਰਵਿਦਾਸ ਮਾਰਾ ਰਵਿਦਾਸ ਜਿਹੜਾ ਹੈਗਾ ਚਬਾਰ ਇਹ ਗੱਲ ਕਹਿੰਦਾ ਚਬਾਰ ਤਾਂ ਤਾਂ ਕਹਿੰਦਾ ਅਸਲ ਦੇ ਵਿੱਚ ਤਾਂ ਜਮਾਲ ਲੋਕ ਕਹਿੰਦੇ ਸੀ ਇੱਕ ਜਾਤੀ ਦਾ ਨਾਮ ਜਮਾਲ ਰੱਖ ਲਿਆ ਚਬੜੇ ਦਾ ਕੰਮ ਕਰਦੇ ਕਰਕੇ ਉਹ ਚਬੜਾ ਤਾਂ ਆਪਣੇ ਸ਼ਰੀਰ ਦਾ ਵੀ ਹੈ ਗੁਰਖਾ ਸ਼ਰੀਰ ਕਹਿੰਦਾ ਚਬੜਾ ਨਹੀਂ ਇਹਨੂੰ ਕਹ ਚਬਰ ਪੋਸ ਦਾ ਬੁੱਧਰ ਤੇਰਾ ਤੇਰਾ ਬੁੱਧਰ ਚਬਰ ਪੋਸ ਹੈ ਇਸ ਕਰਕੇ ਜਮਾਲ ਸਾਰੇ ਹੀ ਨੇ ਗੁਰਬਾਣੀ ਦੇ ਗੋਲ ਤੋਂ ਸਾਰੇ ਜਮਾਲ ਨੇ ਆਹੋ ਚਮਾਰ ਦਾ ਚਮਾਰ ਤਾਂ ਐ ਨਹੀਂ ਕਹਿੰਦਾ ਲੋਕਾਂ ਕਰਕੇ ਨਹੀਂ ਚਮਾਰ ਕਹਿੰਦਾ ਉਹ ਯਾਦ ਨੂੰ ਨਹੀਂ ਬੰਦੇ ਜਿਹੜੀ ਲੋਕਾਂ ਲਈ ਹੈ ਉਹਨੂੰ ਬੰਦਾ ਨਹੀਂ ਦਿੱਤੀ ਹੋਈ ਜਿਹੜਾ ਬੋਲ ਰਿਹਾ ਹੈ ਉਹਦਾ ਚਮਰ ਬਹੁਤ ਦਾ ਹੈ